ਏਕ ਦਿਵ ਸ੍ਰੀ ਕਪਲ ਮੁਨ ਇਕ ਠਾਂ ਕਿਓ ਪਿਆਨ ਹੀਰ ਅਪਸਰਾ ਬਸ ਪਇਓ ਸੋ ਤੁਮ ਸੁਨੋ ਸੁਜਾਨ ਰੰਭਾ ਨਾਮ ਅਪਸਰਾ ਤਾਕੋ ਰੂਪ ਨਿਹਾਰ ਮੁਨ ਕੋ ਗਿਰਿਓ ਤੁਰਤੀ ਬੀਜ ਭੂਮ ਮਝਾਰ ਗਿਰਿਓ ਰੇਤ ਮੁਨ ਕੋ ਜਬੈ ਰੰਭਾ ਰਹਿਓ ਅਧਾਨ ਡਾਰ ਸਿੰਧ ਸਰਤਾ ਤਸੈ ਸੁਰਪੁਰ ਕਰਿਓ ਪਿਆਨ ਚਉਪਈ ਬਹੁਤ ਬਹੁਤ ਕੰਨਿਆ ਤਹ ਆਈ ਆਗੇ ਜਹਾਂ ਸਿੰਧ ਕੋ ਰਾਈ ਬ੍ਰਹਮਦਤ ਸੋ ਨੈਣ ਨਿਆਰੀ ਤਾ ਤੇ ਕਾੜ ਸੁਤਾ ਕਰ ਪਾਰੀ ਸਸਿਆ ਸੰਖਿਆ ਤਾ ਕੀ ਤਰੀ ਭਾਂਤ 500 ਸੇਵਾ ਕਰੀ ਜਬ ਜੋਬਨ ਤਾਕੋ ਹੋਇ ਆਇਓ ਤਬ ਰਾਜਾ ਇਹ ਮੰਤਰ ਪਕਾਇਓ ਪੁੰਨੂ ਬਾਦਸ਼ਾਹ ਕੋ ਚੀਨੋ ਪਠੈ ਦੂਤ ਤਾਕੋ ਇੱਕ ਦੀਨੋ ਪੁੰਨੂ ਬਚਨ ਸੁਣਤਾ ਆਇਓ ਰਾ ਬਿਆਹ ਕੋ ਬਿਵਤ ਬਨਾਇਓ ਦੋਹਰਾ ਬ੍ਰਿਗਿਆ ਤੇ ਜਾ ਕੇ ਸਰਸ ਨੈਣ ਬਿਰਾਜਤ ਸਿਆਮ ਜੀਤ ਲਈ ਸਸ ਕੀ ਕਲਾ ਯਾ ਤੇ ਸਸਿਆ ਨਾਮ ਚਉਪਈ ਪੁਰ ਕੇ ਲੋਕ ਸਗਲ ਮਿਲ ਆਏ ਭਾਂਤ ਭਾਂਤ ਬਾਦਿੱਤਰ ਬਜਾਏ ਮੇਲ ਮਿਲ ਗੀਤ ਸਭੈ ਸੁਭ ਗਾਵੈ ਸਸਿਐ ਹੇਰ ਸਭੈ ਬਲ ਜਾਵੈ ਦੋਹਰਾ ਨਾਦ ਨਹੀਰੀ ਕਨ ਰੇ ਦੰਦ ਵਜੇ ਅਨੇਕ ਤਰਨ ਬ੍ਰਿਧ ਬਾਲਾ ਜਤੀ ਗ੍ਰਹਿ ਮੈਂ ਰਹੀ ਨਾਏਕ ਚਉਪਈ ਅਬਲਾ ਰਹੀ ਧਾਮ ਕੋ ਨਾਹੀ ਹੇਰ ਰੂ ਦੂਹਨ ਬਲ ਜਾਹੀ ਇਨ ਪੀਤਰ ਪੁੰਨੂ ਕਾ ਕੋ ਹੈ ਸਬਜ ਧਨੁਕ ਜਾ ਕੇ ਕਰ ਸੋ ਹੈ ਸਵਈਆ ਢੋਲ ਮਿਰ ਤੰਗ ਬਜੇ ਸਭ ਹੀ ਕਰਿਓ ਪੁਰ ਆਜ ਕੋ ਰਾਹਲ ਭਾਰੀ ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ ਪੀਰ ਹਜ਼ਾਰ ਬੱਜੀ ਇੱਕ ਬਾਰ ਮਹਾ ਛਵਿਆਰ ਹਸੈ ਮਿਲ ਨਾਰੀ ਦੇਹ ਅਸੀਸ ਕਹੈ ਜਗਦੀਸ਼ ਇਹ ਜੋਰੀ ਜਿਉ ਜੁਗ ਚਾਰ ਤਿਹਾਰੀ ਰੂਪ ਅਪਾਰ ਨਖੈ ਨਿਰਪ ਕੋ ਪੁਰਿਭਾਸਨ ਕਉ ਉਪਜੋ ਸੁ ਭਾਰੋ ਪੀਰ ਭਈ ਨਰ ਨਾਰਨ ਕੀ ਸਭ ਹੂੰ ਸਭ ਸੋਕ ਵਿਦਾ ਕਰ ਡਾਰੋ ਪੂਰਨ ਪੁੰਨੈ ਪ੍ਰਤਾਪ ਤੇ ਆਜ ਮਿਲਿਓ ਮਨ ਭਾਵਤ ਮੀਤ ਪਿਆਰੋ ਆਵਤ ਜਾਹੇ ਕਹੈ ਮਨ ਮਾਹੇ ਸੋ ਬਾਲ ਦਿਓ ਪਤ ਲਾਲ ਤਿਹਾਰੋ ਕੇਸਰ ਅੰਗ ਬਰਾ ਤਿਨ ਕੇ ਛਿਰਕੇ ਮਿਲ ਬਾਲ ਸੋ ਆਨੰਦ ਜੀ ਕੇ ਛੈਲ ਨਿਛੈਲ ਛਕੇ ਚਹੁ ਔਰਨ ਗਾਵਤ ਗੀਤ ਸੁਹਾਵਤ ਨੀਕੇ ਰਾਜ ਕੋ ਰੂਪ ਲਖੇ ਅਤ ਹੀ ਗਣ ਰਾਜਨ ਕੇ ਸਭ ਲਾਗਤ ਫੀਕੇ ਯੋ ਮੁਸਕਾਏ ਕਹੈ ਮਨ ਮਾਹੇ ਸਵੈ ਬਲ ਜਾਹੇ ਪਿਆਰੀ ਕੇ ਪੀਕੇ ਸਾਤ ਸੁਹਾਗਨ ਲੈ ਬਟਨੋ ਘਾਸ ਲਾਵਤ ਹੈ ਪੀਏ ਕੇ ਤਨ ਮੈਂ ਮੁਰਛਾਏ ਲੁਭਾਏ ਰਹੀ ਅਬਲਾ ਲਖ ਲਾਲ ਜੀ ਲਾਲ ਤਸੀ ਛਿਨ ਮੈਂ ਨਿਰਭਰਾਜ ਸੋ ਰਾਜਤ ਹੈ ਤਿਨ ਮੋ ਲਖ ਜੋ ਉਪਮਾ ਉਪਦੀ ਮਨ ਮੈਂ ਸਜ ਸਾਜ ਬਿਰਾਜਤ ਹੈ ਸੋ ਮਨੋ ਨਿਸਰਾਜ ਨਛਤਰਨ ਕੇ ਗਨ ਮੈਂ ਸਿੰਧ ਕੇ ਸੰਖ ਸੁਰੇਸ਼ ਕੇ ਆਵਜ ਸੂਰ ਕੇ ਨਾਦ ਸੁਨੇ ਦਰਵਾਜੇ ਮੌਜਨ ਕੇ ਮੁਰਲੀ ਮਦਰੀ ਧੁਨ ਦੇਵਨ ਕੇ ਬਹੁ ਦੁੰਦ ਵਿਵਾਜੇ ਜੀਤ ਕੇ ਜੋਗ ਮਹੇਸ਼ਨ ਕੇ ਮੁਖ ਮੰਗਲ ਕੇ ਗ੍ਰਹਿ ਮੰਦਲ ਰਾਜੇ ਵਿਆਹ ਤਹੀਂ ਨਿਰਪਰਾਜ ਤਬੈ ਅਤਿ ਆਨੰਦ ਕੇ ਅਤਿ ਆਨਕ ਬਾਜੇ ਵਿਆਹ ਪਇਓ ਜਬ ਹੀ ਇਹ ਸੋ ਤਬ ਬਾਤ ਸੁਣੀ ਨਿਰਪ ਕੀ ਬਰ ਨਾਰੀ ਚੌਕ ਰਹੀ ਅਤ ਹੀ ਚਿਤ ਮੈਂ ਕਛ ਔਰ ਹੁਤੀ ਅਬ ਔਰ ਵਿਚਾਰੀ ਮੰਤਰ ਕਰੇ ਲਿਖ ਜੰਤਰ ਕਨੇ ਅਰ ਤੰਤਰਨ ਸੋ ਇਹ ਬਾਤ ਸੁਧਾਰੀ ਲਾਗੀ ਉਚਾਟ ਰਹਿ ਚਿਤ ਮੈਂ ਕਬਹੂ ਨਾ ਸੁਹਾਏ ਪਿਆ ਕੋ ਪਿਆਰੀ ਚੌਪੀ ਯੋ ਅਤ ਹੀ ਤੇ ਲਾਗੀ ਨੀਂਦ ਭੂਖ ਸਿਗਰੀ ਹੀ ਭਾਗੀ ਸੋ ਤੁਠੈ ਚਾ ਕਛ ਨਾ ਸੁਹਾਵੈ ਗ੍ਰਹਿ ਕੋ ਛੋਰ ਬਹਾਰੋ ਧਾਵੈ ਦੋਰਾ ਤਬ ਸਸਿਆ ਅਤ ਚਮਕ ਚਿਤ ਤਾ ਕੋ ਕਿਓ ਪਾਏ ਸਖੀ ਜਿਤੀ ਸਿਆਣੀ ਹੁਤੀ ਤੇ ਸਭ ਲਈ ਬੁਲਾਏ ਚੌਪਈ ਤਬ ਸਖੀਆਂ ਯਾ ਕਿਓ ਪਾਈ ਜੰਤਰ ਮੰਤਰ ਕਰ ਲਿਓ ਬੁਲਾਈ ਸਸਿਆ ਸੰਗ ਪ੍ਰੇਮ ਅਤ ਪਇਓ ਪਹਿਲੀ ਤ੍ਰੀ ਪਰ ਹਰ ਕਰ ਦਇਓ ਭਾਂਤ ਭਾਂਤਾ ਰਤਿ ਮਾਨੈ ਬਰਸ ਦਿਵਸ ਕੋ ਇੱਕ ਦਿਨ ਜਾਣੈ ਤਾ ਪਰ ਮਤ ਅਧਿਕ ਨਿਰਪ ਭਇਓ ਗ੍ਰਹਿ ਕੋ ਰਾਜ ਬਿਸਰ ਸਭ ਗਇਓ ਦੋਹਰਾ ਏਕ ਤਰਨ ਦੂਜੈ ਚਤੁਰੇ ਤਰਨ ਤੀਸਰੇ ਪਾਏ ਚਾਹਤ ਲਗਾਇਓ ਉਰਨ ਸੋ ਛਿਨਕ ਨਾ ਛੋਰਿਓ ਜਾਏ ਚਉਪਈ ਰਹਿਣ ਦਿਵਸ ਤਾਸੋ ਰਤਿਮਾਨੈ ਪ੍ਰਾਨਨ ਤੇ ਪਿਆਰੋ ਪਹਿਚਾਨੈ ਲਾਗੀ ਰਾਤ ਤਮਨ ਕੇ ਉਰਸੋਂ ਜੈਸੇ ਭਾਤ ਮਾਖਿਕਾ ਗੁਰਸੋ ਸਵਈਆ ਲਾਲ ਕੋ ਖਿਆਲ ਅਨੂਪਮ ਹੀਰ ਸੋ ਰੀਜ ਰਹੀ ਅਬਲਾ ਮਨ ਮਾਹੀ ਛੈਲਣ ਛੈਲ ਛਕੇ ਰਸ ਸੋ ਦੋ ਹੀਰ ਤਨੈ ਮਨ ਮੈਂ ਬਲ ਜਾਹੀ ਕਾਮ ਕਸੀ ਸੋ ਸਸੀ ਸਸਸੀ ਛਬ ਮੀਤ ਸੋ ਨੈਣ ਮਿਲੇ ਮੁਸਕਾਹੀ ਯੋ ਡਹ ਕੀ ਬਹ ਕੀ ਛਵਿਆਰ ਪਿਆਹੂ ਕੋ ਪਾਏ ਪਤੀ ਜਿਤ ਨਾਹੀ ਕਵਿਤ ਜੋਬਨ ਕੇ ਜੋਰ ਜੋਰਾ ਵਰੀ ਜਾਗੀ ਜਾਲਮ ਸੋ ਜਗ ਤੇ ਅਨਿਆਰੀ ਯੋ ਵਿਸਾਰੀ ਸੁਭ ਚੀਤ ਕੀ ਨਿਸ ਦਿਨ ਲਾਗਿਓ ਰਹਿ ਤਾਸੇ ਛਬ ਕੀ ਜਿਉ ਏਕੇ ਹਵੈ ਗਈ ਸੋ ਮਾਨੋ ਐਸੀ ਰਾਜਨੀਤ ਕੀ ਆਪਣੇ ਹੀ ਹਾਥਨ ਬਨਾਵਤ ਸਿੰਗਾਰ ਤਾਕੇ ਪਾਸ ਕੀ ਸਖੀ ਨਾ ਕੀਨ ਨੈਕ ਗੂ ਪ੍ਰਤੀਤ ਕੀ ਅੰਗ ਲਪਟਾਏ ਮੁਖ ਚਾਪ ਬਲ ਜਾਏ ਤਾਕੇ ਐਸੇ ਹੀ ਪਿਆਰੀ ਜਾਨਾ ਪ੍ਰੀਤਮ ਸੋ ਪ੍ਰੀਤ ਕੀ ਦੋਹਰਾ ਰੂਪ ਲਲਾ ਕੋ ਲਾਲਚੀ ਲੋਚਨ ਲਾਲ ਅਮੋਲ ਬੰਕ ਬਲੋਚਨ ਖਰਚ ਧਨ ਮੋ ਮਨ ਲੀਨੋ ਮੋਲ ਸਵਈਆ ਰੀਜ ਰਹੀ ਅਬਲਾ ਮਨ ਮੈਂ ਅਤ ਹੀ ਲਖ ਰੂ ਸਰੂਪ ਕੀ ਧਾਨੀ ਸ਼ਾਮ ਛੁਟੀ ਸਿਗਰੀ ਸਭ ਕੀ ਲਖ ਲਾਲ ਕੋ ਖਿਆਲ ਪਈ ਅਤ ਜਾਨੀ ਲਾਜ ਤਜੀ ਸਜ ਸਾਜ ਸਬੈ ਲਖ ਹੀਰ ਰਹੀ ਸਜਨੀ ਸਭ ਸਿਆਣੀ ਹਉ ਮਨ ਹੋਰ ਰਹੀ ਨਾ ਹਟਿਓ ਬਿਨ ਦਾਮਨ ਮੀਤ ਕੇ ਹਾਥ ਬਿਕਾਨੀ ਸਸਿਆ ਬਾਜ ਅੰਗ ਸਵੈ ਬਿਨ ਸੰਗ ਸਕੀ ਸ਼ਿਵ ਕੋ ਵਾਰੀ ਆਨ ਅਨੰਗ ਜਗਿਓ ਤਬ ਤੇ ਨਾ ਸੁਹਾਤ ਕਛੂ ਹੋਇ ਕੋ ਸਭ ਖਾਨੋ ਪਾਨ ਸਿਆਨ ਭਗਿਓ ਝਟਕੈ ਪਟ ਕੋ ਚਿਤ ਦੇ ਝਟਦੈ ਨਾ ਛੁਟੇ ਭਾਂਤ ਸੋਨੇ ਲਗਿਓ ਬਲ ਹੋ ਜੋ ਗਈ ਠਗ ਕੋ ਠਗਨੈ ਠਗ ਮੈਂ ਨਾ ਠਗਿਓ ਠਗ ਮੋਹੇ ਠਗਿਓ ਕਬਿਤ ਦੇਖੇ ਮੁਖ ਜਿਉ ਬਿਨ ਦੇਖੇ ਪੀ ਹੁਨਾ ਪਾਣੀ ਤਾਤ ਮਾਤ ਤਿਆਗ ਬਾਤ ਇਹ ਹੈ ਪ੍ਰਤੀਤ ਕੀ ਐਸੋ ਪ੍ਰਣ ਲੈਉ ਪੀ ਕਹਿ ਸੋਈ ਕਾਜ ਕਹਿਉ ਅਤ ਹੀਰ ਰਜੈਉ ਇਹ ਸਿੱਛਾ ਰਾਜਨੀਤ ਕੀ ਜੋ ਕਹਿ ਬਿਕੈ ਹੋ ਕਹਿ ਪਾਣੀ ਭਰ ਆਣ ਦੈ ਹੀਰੇ ਬਲ ਜੈ ਹੋ ਸੁਣ ਸਕੀ ਬਾਤ ਚੀਤ ਕੀ ਲਗਨ ਨਿਗੋਡੀ ਲਾਗੀ ਜਾਤੇ ਨੀਂਦ ਭੂਖ ਭਾਗੀ ਪਿਆਰੋ ਮੀਤ ਮੇਰੋ ਹੋ ਪਿਆਰੀ ਅਤਮੀਤ ਕੀ ਚੌਪੀ यह सब बात तमन सुन पाई पहले ब्याह धाम मैं आई जा सो प्रीत सुन त्रिस बरी मसलत जोर सूर निज करी जन्मे कुर बाप के रही हुए बे रक्त मेखला गही कात अपने पत को करहूँ सोत के छत्र शीस पर धरहूँ ਜਾਨ ਗ੍ਰਹਿ ਛੋਰ ਤੀਰਥਨ ਗਈ ਮਾਨੋ ਰਾਜ ਚੰਦਰ ਬ੍ਰਤ ਭਈ ਯਾ ਸੁਹਾਗ ਤੇ ਰਾਂਡੈ ਨੀਕੀ ਯਾ ਕੀ ਲਗਤ ਰਾਜੇਸ਼ਵਰੀ ਫੀਕੀ ਦੋਹਰਾ ਖਿਲਤ ਖੇਟਕ ਜੋਹਨੈ ਹਮਰੇ ਪਤ ਕੋ ਕੋਏ ਤਉ ਸੁਨ ਕੈ ਸਸਿਆਨ ਕੇ ਜੀਤ ਨਾ ਬਚ ਗੈ ਸੋਏ ਚਉਬੇ ਬੈਠ ਮੰਤਰ ਤਿਨ ਜਹ ਪਕਾਇਓ ਮਿਤ ਦਰਬ ਦਇ ਦੂਤ ਪਠਾਇਓ ਖਿਲਤ ਅਖੇਟ ਘਰਾਵ ਜਬੈ ਹੈ ਤਬ ਮੇਰੋ ਉਰਮੈ ਸਰਖੈ ਤਾਕੋ ਕਾਲ ਨਿਕਟ ਜਬ ਆਇਓ ਪੁੰਨੂ ਸ਼ਾ ਸਿਕਾਰ ਸਿਧਾਇਓ ਜਬ ਗਹਿਰੇ ਬਨ ਬੀਚ ਸਿਧਾਰਿਓ ਤਾਨ ਧਨਵਾਨ ਸਤਰ ਤਬ ਮਾਰਿਓ ਲਾਗਤ ਤੀਰ ਵੀਰ ਜਿਸ ਪਰਿਓ ਤੁਰੈ ਤਵਾਏ ਕਾਇ ਤਿਹ ਕਰਿਓ ਤਾਕੋ ਮਾਰ ਆਪ ਪੁਨ ਮਰਿਓ ਸੁਰਪੁਰ ਮਾਜ ਭਿਆਨੋ ਕਰਿਓ ਦੋਰਾ ਮਾਰ ਤਮਨ ਕੋ ਰਾਲ ਜੀ ਪਰਿਓ ਧਰਨ ਪਰ ਆਏ ਪ੍ਰਿਤਨ ਨਿਕਟ ਬਹੂਤ ਕੈ ਲਿਓ ਗਰੇ ਸੋ ਲਾਏ ਚੌਬੀ ਐਸੋ ਹਾਲ ਚਾਕਰਨ ਪਇਓ ਜਨਕ ਧਨੀ ਨਿਰਧਨੀ ਹੋਵੈ ਗਇਓ ਨਿਰਪਦੈ ਕਹ ਧਾਮ ਹਮ ਜੈ ਹੈ ਕਹ ਰਾਣੀਐ ਬਕਤਰ ਦਿਖਾਇ ਹੈ ਨਵ ਬਾਣੀ ਤਿਨ ਕੋ ਤਬ ਭਈ ਪ੍ਰਿਤ ਸੁਧ ਕਹਾ ਤੁਮਾਰੀ ਗਈ ਜੋ ਦਾਬੜੋ ਜੂਜ ਜਹ ਜਾਵੇ ਰਾਣ ਛਿਤ ਤੇ ਤਿਰ ਕਉ ਨੂੰ ਚਾਵੇ ਦੋਰਾ ਤਾਤੇ ਜਾ ਕੀ ਕਬਰ ਖਾਨ ਗਾਡੋ ਇਹੀ ਬਨਾਏ ਅਸੁ ਬਸਤਰ ਲੈ ਜਾਹੋ ਕਰ ਦਿਓ ਸੰਦੇਸੋ ਜਾਏ ਬਾਣੀ ਸੁਣ ਗਾਡਿਓ ਤਿਸੈ ਭੈ ਪਵਨ ਪ੍ਰਿਤ ਭੇਸ ਅਸੁ ਬਸਤਰ ਲੈ ਲਾਲ ਕੇ ਹੈ ਗਇਓ ਸੰਦੇਸ ਚਉਪਈ ਬੈਠੀ ਬਾਲ ਜਹਾਂ ਬੜ ਭਾਗੀ ਚਿਤ ਚੋਰ ਕੀ ਚਿਤਵਨ ਲਾਗੀ ਤਬ ਲੋ ਖਬਰ ਚਾਕਰਣ ਦਈ ਅਰਨਹੁਤੀ ਪੀਰੀ ਹਵੈ ਗਈ ਦੋਹਰਾ ਚੜ ਬਿਵਾਨ ਤਹ ਤਰੇ ਚਲੀ ਜਾ ਹਨਿਓ ਨਿਜ ਪੀਅ ਕਹਿ ਲੈ ਐ ਹੋ ਪੀ ਕੋ ਕਹਿ ਤਹ ਦੈ ਹੋ ਜੀਏ ਚਉਪੀ ਚੱਲੀ ਚੱਲੀ ਅਬਲਾ ਥਾ ਆਈ ਤਾਬਿਓ ਜਹਾਂ ਬੀਤ ਸੁਖਦਾਈ ਕਬਰ ਨਿਹਾਰ ਚੱਕਰ ਤੇ ਤਿਤ ਪਈ ਤਾਂ ਹੀ ਬਿਖੈ ਲੀਨ ਹੋਵੈ ਗਈ ਦੋਹਰਾ ਮਰਨ ਸਬਰ ਕੇ ਮੂਡ ਪੈ ਸਫਲ ਮਰਨ ਹੈ ਤਾਹੇ ਤਨਕ ਬਿਖੈ ਤਨ ਕਉ ਤਜੈ ਪੀਏ ਸੋ ਪ੍ਰੀਤ ਬਨਾਏ ਤਨ ਗਾਡਿਓ ਜਾ ਤੁਮ ਮਿਲੇ ਅੰਗ ਮਿਲਿਓ ਸਰਬੰਗ ਸਭ ਕਛ ਤਾਜ ਗ੍ਰਹਿ ਕੋ ਚਲਿਓ ਪ੍ਰਾਨ ਪਿਆਰੇ ਸੰਗ ਪਵਨ ਪਵਨ ਆਨਲ ਅਨਲ ਨਭ ਨਭ ਭੂ ਭੂ ਸੰਗ ਜਲ ਜਲ ਕੇ ਸੰਗ ਮਿਲ ਰਹਿਓ ਤਨ ਪੀਏ ਕੇ ਸਰਬੰਗ ਚਉਪਈ ਪੀਏ ਹਿਤ ਦੇਹ ਤਵਨ ਤ੍ਰਿਦਈ ਦੇਵ ਲੋਕ ਪੀਤਰ ਲੈ ਗਈ ਅਰਦਾਸਨ ਬਾਸਵ ਤੇ ਦੀਨੋ ਭਾਂਤ ਭਾਂਸੋ ਆਦਰ ਕੀਨੋ ਦੋਰਾ ਦੇਵ ਵਧੂਨ ਪਚਰਨ ਲਿਓ ਵਿਮਾਨ ਚੜਾਏ ਜੈ ਜੈਕਾਰ ਅਪਾਰ ਹੂ ਹਰਖੇ ਸੁਨ ਸੁਰ ਰਾਏ ਮਛਰੀ ਓ ਬਿਰਹੀਨ ਕੇ ਬਦ ਕੋ ਕਹਾ ਉਪਾਏ ਜਲ ਪੀਏ ਤੈ ਬਿਛਰਾਏ ਜਹ ਤਨਕ ਬਿਖੈ ਮਰ ਜਾਏ ਪਾਪ ਨਰਕ ਤੇ ਨਾ ਡਰੀ ਕਰੀ ਸਬਦ ਕੀ ਕਾਨੇ ਹੱਥ ਜਿਤ ਕੋ ਵਢਾਇ ਕੈ ਪੀਏ ਲਗਵਾਇਓ ਬਾਣ ਚਉਪਈ ਸਭ ਤਿਸਾਲ ਤੀ ਚਿਤ ਤਾਰਿਓ ਨਿਜ ਪਦ ਸੋ ਸਾਇਕ ਸੋ ਮਾਰਿਓ ਯਾ ਸੁਹਾਗ ਤੇਰਾ ਡੇਰਾ ਹੋ ਪ੍ਰਭ ਕੋ ਨਾਮ ਨੇ ਤੋਠ ਕਹਿ ਹੋ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 108 ਚਰਿਤ੍ਰ ਸਮਾਪਤ ਮਸਤ ਸੁਮਸਤ ਅਪਜੂ